ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗਾ ਵਾਜੇ ਪੰਜ ਸ਼ਬਦ ਅੰਦਰ ਸ਼ਰੋਮਣੀ ਸ਼ਬਦ ਪ੍ਰਗਟ ਹੋ ਜਾਂਦਾ ਹੈ ਸ਼ਬਦ ਪੰਜ ਸ਼ਬਦ ਹੈ ਸ਼ਰੋਮਣੀ ਸ਼ਬਦ ਹੁਕਮ ਸ਼ਬਦ ਕੀ ਹੁਕਮ ਤਿਤ ਘਰ ਸੁਭਾਗਾ ਪੰਜ ਪ੍ਰਮਾਣ ਪੰਜ ਪ੍ਰਧਾਨ ਪੰਚੇ ਪਾਵੇ ਦਰਗਾਹ ਬਾਣ ਪੰਚੇ ਸੋਏ ਦਰ ਰਾਜਾਨ ਪੰਜ ਸ਼ਬਦ ਉਹ ਹੈ ਜਿਹੜਾ ਭਗਤਾਂ ਦੇ ਅੰਦਰ ਪ੍ਰਗਟ ਹੋਇਆ ਜਿਹਦੇ ਅੰਦਰ ਉਹ ਸ਼ਬਦ ਪ੍ਰਗਟ ਹੋ ਜਾ ਪੰਜ ਬਣ ਜਾਂਦਾ ਪੰਜ ਕੌਣ ਪ੍ਰਵਾਨ ਜਿਹੜਾ ਜਿਹੜਾ ਦਰਗਾਹ 'ਚ ਪ੍ਰਵਾਨ ਸ਼ਬਦ ਆ ਉਹੀ ਉਪਦੇਸ਼ ਹੈ ਉਹੀ ਪੰਜ ਸ਼ਬਦ ਹੈ ਦਰਗਾਹ ਜੋ ਆਇਆ ਹੋਇਆ ਤੁਰਕੀ ਬਾਣੀ ਤੁਰਕੀ ਬਾਣੀ ਨੂੰ ਪੰਜ ਸ਼ਬਦ ਕਿਹਾ ਹੈ ਕੋਸ ਭਾਗਾ ਜਿਹੜੇ ਹਿਰਦੇ 'ਚ ਪੰਜ ਸ਼ਬਦ ਵੱਜੂਗਾ ਉਸ ਭਾਗਾ ਉਦੋਂ ਹੋਰ ਸੁਭਾਗਾ ਕੀ ਕਰ ਸੁਭਾਗਾ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ ਉੱਥੇ ਕਲਾ ਕਲਾ ਜਿਤ ਕਰ ਧਾਰੀਆ ਉੱਥੇ ਉਹਦੀ ਕਲਾ ਖੇਡ ਗਈ ਕਰਾਮਾਤ ਵਰਤ ਜਾਂਦੀ ਹੈ ਉੱਥੇ ਕਲਾ ਕਰਾਮਾਤ ਨੂੰ ਕਹਿੰਦੇ ਨੇ ਕਲਾ ਵਰਤ ਜਾਂਦੀ ਹੈ ਕਲਾ ਹੀ ਵਰਤੀ ਹੈ ਨਾ ਬੈਠੇ ਤਤੀ ਤਵੀ ਤੇ ਕਲਾ ਦੀ ਹੈ ਕੋਈ ਮੰਨ ਲੂਗਾ ਆਣਾ ਚੱਲ ਰਿਹਾ ਸੀ ਉੱਤੇ ਉੱਪਰ ਦੀ ਦੇਖ ਚ ਬੈਠਾ ਆਦਮੀ ਕਲਾ ਦੀ ਤਾਂ ਹੋਰ ਕੀ ਹੈ ਉੱਥੇ ਹੀ ਕਲਾ ਵਰਤਦੀ ਹੈ ਐਸੀ ਗੱਲ ਉੱਥੇ ਹੀ ਵਰਤਦੀ ਹੈ ਬਾਕੀ ਸਭ ਝੂਠ ਹੈ ਬਾਕੀ ਜਿਹੜੀਆਂ ਕਰਾਮਾਤਾਂ ਦਿਖਾਈਆਂ ਸਭ ਝੂਠ ਹੈ ਕਰਾਮਾਤ ਨਹੀਂ ਹੈ ਕਲਾ ਹੈ ਦੇਖੋ ਕਰਾਮਾਤ ਹੋਰ ਚੀਜ਼ ਹੈ ਕਲਾ ਹੋਰ ਚੀਜ਼ ਹੈ ਤਾਂ ਪਰਮੇਸ਼ਰ ਦੀ ਖੇਡ ਵਰਤੀ ਹੈ ਕਲਾ ਵਰਤੀ ਹੈ ਉਹ ਉਹਨੂੰ ਬੰਦੇ ਨੂੰ ਕਿਹਾ ਵੀ ਦੁਬਾਰਾ ਚਲਾਇਆ ਤੇ ਉਹਨੂੰ ਕਨੂਰ ਬਣਾਇਆ ਉਹ ਤਾਂ ਸ਼ਕਤੀ ਦਿੱਤੀ ਹੈ ਸਹਿਣ ਦੀ ਸੰਸਾਰ ਨੂੰ ਦਿਖਾਉਣ ਵਾਸਤੇ ਵੀ ਨਾਮ ਦੀ ਸ਼ਕਤੀ ਐਡੀ ਹੁੰਦੀ ਹੈ ਫੇਰ ਨਹੀਂ ਇਹਨੂੰ ਸਮਝ ਆਈ ਕੀ ਹੈ ਉਹ ਇਹਨੇ ਦੋਹੇ ਪਾਸੇ ਆਪੇ ਕਲਾ ਵਰਤਾਈ ਹੈ ਕਲਾ ਦੋਹੇ ਪਾਸੇ ਆਪ ਵਰਤਾਈ ਹੈ ਇਹਦੀ ਕ੍ਰੂਅਲਟੀ ਨਾ ਹੁੰਦੀ ਦੂਏ ਪਾਸੇ ਅੱਗ ਵਿੱਚ ਜਲਦੀ ਥੱਲੇ ਕੋਣ ਅੱਗ ਜਲਦਾ ਕਬੀ ਥੱਲੇ ਉਧਰ ਵੀ ਆਪੇ ਟੈਸਟ ਕਿਵੇਂ ਲੈ ਹੁੰਦਾ ਕੱਚੇ ਪੱਕੇ ਦਾ ਕੱਚੇ ਪੱਕੇ ਦਾ ਟੈਸਟ ਪਰਖ ਕਿਵੇਂ ਕਲਾ ਕਿਵੇਂ ਦਿਖਾਉਂਦਾ ਉੱਥੇ ਕਲਾ ਕਿਵੇਂ ਵਰਤਦੀ ਉਧਰ ਵੀ ਬੰਦਾ ਚਾਹੀਦਾ ਕੋਈ ਔਰੰਗਜ਼ੇਬ ਦੀ ਵੀ ਲੋੜ ਹੈ ਤੇ ਉਥੇ ਚੱਦੂ ਦੀ ਵੀ ਲੋੜ ਹੈ ਚੱਦੂ ਦੀ ਵੀ ਲੋੜ ਹੈ ਇੱਕ ਧਰਮ ਭਲਾ ਇੱਕ ਭਗਤੀ ਦਾ ਤੇ ਫਿਰ ਤੇ ਜਿਵੇਂ ਬਾਜਾ ਦੀ ਵੀ ਲੋੜ ਹੈ ਨੱਥ ਪਾਲੀ ਚੱਦੂ ਦੇ ਵੀ ਲੋੜ ਸਭ ਕੁਝ ਕਲਾ ਦਿਖਾਈ ਹੈ ਸਭ ਕੁਝ ਦਿਖਾਇਆ ਪਰ ਅੰਦੇ ਇੱਕ ਨਾ ਲੱਗੀ ਜੋ ਬਾਸ ਵਜਾਈ ਫੂਕ ਜਿਹੜਾ ਅੰਨਾ ਹੀ ਹੋ ਜਵੇ ਨੂੰ ਕੀ ਫਰਕ ਪੈਂਦਾ ਸਿੱਖ ਸਾਰੇ ਅੰਨੇ ਹੋਏ ਨੇ ਕੁਝ ਉਹ ਜੋ ਕੀ ਦੇਖਣਾ ਕੀ ਸੀ ਅਸੀਂ ਇਤਿਹਾਸ ਚ ਉਹ ਨਹੀਂ ਦੇਖਿਆ ਕਹਾਣੀ ਬਣਾ ਕੇ ਸੁਣ ਲਈ ਕਹਾਣੀ ਜੋ ਕੁਝ ਹੈ ਜੋ ਦੇਖਣਾ ਸੀ ਕਲਾ ਦੇਖਣੀ ਸੀ ਇਹ ਚ ਵਰਤੀ ਕਲਾ ਜਿਤ ਘਰ ਧਾਰੀ ਆ ਰਹੀ ਹੈ ਉਹ ਕਲਾ ਨਹੀਂ ਦੇਖੀ ਕਲਾ ਕੀ ਸੀ ਤੁਸੀਂ ਮੈਂ ਕਿ ਦਿਖਾਉ ਨਾ ਤਤੀ ਤੇ ਤੂੰ ਚਲਾ ਕੇ ਦਿਖਾਉ ਨਾ ਆਰਾ ਲਹਾ ਕੇ ਦਿਖਾਉ ਨਾ ਖੋਪਰੀ ਲਹਾਲੀ ਬੰਦਿਆਂ ਨੇ ਗੱਲਾਂ ਕਰੀ ਜਾਂਦੇ ਨੇ ਖੋਪਰੀ ਨਾਲ ਹੀ ਬਾਹਰ ਬੈਠੇ ਮਨਵੰਦ ਕਟਾਈ ਜਾਂਦੇ ਨੇ ਬੈਠੇ ਗੱਲਾਂ ਕਰੀ ਜਾਂਦੇ ਨੇ ਬੈਠੇ ਤੇ ਕਲਾ ਜੀ ਤੇ ਹੋਰ ਕੀ ਹੈ ਕਿਉਂ ਦਿਖਾਇਆ ਸੀ ਵੀ ਪੋਸੀਬਲ ਹੈ ਸਭ ਕੁਝ ਨਾਮ ਦੇ ਨਾਲ ਸਭ ਕੁਝ ਪੋਸੀਬਲ ਹੈ ਗੁਰਬਾਣੀ ਦੇ ਨਾਮ ਜੈਦੀ ਸ਼ਕਤੀ ਹੈ ਗੁਰਬਾਣੀ ਸਰੀਰ ਨੂੰ ਅਲਟ ਕਰ ਦਿੰਦੀ ਹੈ ਜਿਉਂਦੇ ਨੂੰ ਕੋਈ ਫਰਕ ਨਹੀਂ ਪੈਂਦਾ ਸਾਨੂੰ ਕੀ ਸੌਗਾ ਕਿਨੇ ਫੇਰਿਆ ਰਾਜ ਕਰੇਗਾ ਖਾਲਸਾ ਨੂੰ ਸੌਗਾ ਫੇਰੇ ਸਾਰੀ ਗੱਲ ਤੇ ਇੱਕੋ ਹੀ ਸੌਗਾ ਰਾਜ ਕਰੇਗਾ ਖਾਲਸਾ ਕੁਛ ਨਹੀਂ ਹੋ ਸਭ ਕਾਇਦਲ ਹੋਇਆ ਦਾ ਦਾ ਫਿਰਦਾ ਓਏ ਉਹ ਰਾਜ ਤਾਂ ਜ਼ੁਲਮ ਕਰ ਰਿਹਾ ਹੈ ਰਾਜ ਤਾਂ ਥੱਲੇ ਅੱਗ ਜਾਣ ਰਿਹਾ ਬੈਠਾ ਜਿਹੜਾ ਰਾਜ ਤੁਸੀਂ ਜਾਣਾ ਉਹੀ ਤਾਂ ਅੱਗ ਜਾਣ ਰਿਹਾ ਜਿਹੜਾ ਰਾਜ ਤੁਸੀਂ ਜਾਣਾ ਉਹੀ ਤਾਂ ਆਰਾ ਚਲਾ ਰਿਹਾ ਜਿਹੜਾ ਰਾਜ ਤੁਸੀਂ ਨਾ ਉਹੀ ਤਾਂ ਬੰਦਵੰਦ ਕੱਟ ਰਿਹਾ ਉਹੀ ਤਾਂ ਖੋਪੜੀ ਲਾ ਰਿਹਾ ਤੁਸੀਂ ਰਾਜ ਹੋ ਚਾਹੁੰਦੇ ਪਰ ਰਣਜੀਤ ਸਿੰਘ ਬਣੋਗੇ ਹੋਰ ਕੀ ਬਣੋਗੇ ਕਰੂਲੇ ਬਣੋਗੇ ਹੋਰ ਕੀ ਬਣੋਗੇ ਕਰੂਲਟੀ ਹੈ ਇਹਦੇ ਨਾਲ ਦੁਨੀਆ ਨਹੀਂ ਇਹਦੇ ਨਾਲ ਦੁਨੀਆ ਨਹੀਂ ਪ੍ਰਭਾਵਿਤ ਹੋ ਸਕਦੀ ਪਰ ਤੋਂ ਕਰੂਲ ਬਹੁਤ ਪੈਦਾ ਹੋ ਰਿਹਾ ਇੱਥੇ ਕਰੂਲਟੀ ਦਿਮਾਗ ਤੇ ਰਾਜ ਕਰ ਸਕਦੀ ਹੈ ਪੈਪ ਪਾ ਕੇ ਕ੍ਰੂਅਲਟੀ ਸਰਕਾਰ ਪੈ ਪਾ ਕੇ ਦਿਮਾਗ ਤੇ ਰਾਜ ਕਰਦੀ ਹੈ ਕਹਿੰਦਾ ਜੇ ਤੇਰਾ ਦਿਮਾਗ ਠੀਕ ਕਰ ਦੋ ਠੀਕ ਕਰਨਾ ਕੋਈ ਨਹੀਂ ਕਰਦਾ ਸਰਦਾ ਪੁਲਿਸ ਕਦੇ ਨਹੀਂ ਕਹਿੰਦੇ ਤੇਰਾ ਦਿਲ ਠੀਕ ਕਰ ਦੋ ਕਹਿੰਦਾ ਆ ਜਾਇਦਾ ਦਿਮਾਗ ਠੀਕ ਕਰ ਦੇ ਦਿਮਾਗ ਖਰਾਬ ਹੈ ਦਿਲ ਖਰਾਬ ਕਿਹਾ ਕਦੇ ਕਿਸੇ ਨੇ ਦਿਮਾਗ ਦਿਮਾਗ ਖਰਾਬ ਕਹਿੰਦੇ ਨੇ ਸਰਕਾਰਾਂ ਦਿਮਾਗ ਦੇ ਰਾਜ ਕਰਦੀਆਂ ਨੇ ਗੁਰੂ ਦਿਲ ਤੇ ਰਾਜ ਕਰਦਾ ਰਾਜ ਕਰਦਾ ਪਰ ਦਿਲ ਤੇ ਕਰਦਾ ਦਿਮਾਗ ਤੇ ਨਹੀਂ ਕਰਦਾ ਦਿਮਾਗ ਤੇ ਝੂਠਾ ਰਾਜ ਹੈ ਦਿਮਾਗ ਦਾ ਰਾਜ ਮਾਇਆ ਦਾ ਰਾਜ ਹੈ ਤਾਂ ਮਾਇਆ ਦਾ ਰਾਜ ਹੈ ਦਿਮਾਗ ਦੇ ਰਾਜ ਲਾਲਚ ਨਾ ਹੋ ਸਕਦਾ ਦੇਖੋ ਦਿਮਾਗ ਦੇ ਰਾਜ ਕਰਦੇ ਨੇ ਕਿ ਦੇਤਾ ਵੀ ਉਹ ਬੁੱਢੇ ਨੂੰ 2 ਕਰੋੜ ਰੁਪਇਆ ਸਾਲ ਦਾ ਤੇਰਾ ਉਹ ਹੈ ਪੈਕੇਜ ਚਾਰ ਵਜੇ ਨੌਕਰੀ ਕਰ ਸਾਡੀ ਦਿਮਾਗ ਤੇ ਰਾਜ ਹੋ ਗਿਆ ਦਿਮਾਗ ਦਾ ਬਕਾਉ ਚੀਜ਼ ਹੈ ਇਹਦਾ ਕੀ ਹੈ ਦਿੱਲੀ ਵਿਕਦਾ ਹੁੰਦਾ ਪਰਮੇਸ਼ਰ ਦਿਲ ਤੇ ਰਾਜ ਕਰਦਾ ਸਭ ਦੇ ਦਿਮਾਗ ਤੇ ਨਹੀਂ ਕਰਦਾ ਦਿਲ ਤੇ ਬੈਠਾ ਉਹ ਜੋ ਮਰਜ਼ੀ ਬੰਦ ਕਰ ਲਵੇ ਹਾਰਟ ਚਲੋ ਦਿਮਾਗ ਤੇ ਨਹੀਂ ਦਿਮਾਗ ਮਨ ਵਾਸਤੇ ਛੱਡਿਆ ਹੋਇਆ ਦਿਮਾਗ ਛੱਡਿਆ ਜੀਵ ਵਾਸਤੇ ਆਤਮਾ ਵਾਸਤੇ ਮਨ ਵਾਸਤੇ ਸ਼ਰਤ ਦਿਮਾਗ ਸ਼ੈਤਾਨ ਵਾਸਤੇ ਛੱਡਿਆ ਹੋਇਆ ਦਿਲੋਂ ਨੇ ਆਪਣੇ ਕੋਲ ਰੱਖਿਆ ਹੋਇਆ ਇਨਸਾਨ ਨੇ ਦਿਲ ਤੇ ਰਾਜ ਕੀਤਾ ਇਨਸਾਨ ਦਿਲ 'ਚ ਬੈਠਾ ਹੈ ਦਿਮਾਗ ਤੇ ਸ਼ੈਤਾਨ ਬੈਠਾ ਹੈ ਸ਼ੈਤਾਨ ਤੇ ਰਾਜ ਕੀ ਕਰਨਾ ਕੀ ਹੋਵੇ ਸ਼ੈਤਾਨ ਤੇ ਡਰਾ ਕੇ ਪੈ ਸ਼ੈਤਾਨ ਨੂੰ ਡਰਾਇਆ ਜਾ ਸਕਦਾ ਹੈ ਇਨਸਾਨ ਨੂੰ ਨਹੀਂ ਡਰਾਇਆ ਜਾ ਸਕਦਾ ਇਨਸਾਨ ਨਹੀਂ ਡਰਦੇ ਹੁੰਦੇ ਇਨਸਾਨ ਵਾਸਤੇ ਜਬਲ ਬਨ ਬਰਾਬਰ ਹੁੰਦਾ ਸ਼ੈਤਾਨ ਡੰਡੇ ਰੂਪ ਕਹਿੰਦੇ ਡੰਡੇ ਪੂਰੇ ਦਾ ਭੂਤ ਵੀ ਨੱਚਦਾ ਸ਼ੈਤਾਨ ਨੱਚਦਾ ਸਰਕਾਰਾਂ ਸੰਸਾਰ ਦੀਆਂ ਸ਼ੈਤਾਨ ਦੀਆਂ ਸਰਕਾਰਾਂ ਦਿਮਾਗ ਤੇ ਰਾਜ ਕਰ ਸਕਦੀਆਂ ਦਿਲ ਤੇ ਨਹੀਂ ਰਾਜ ਕਰ ਧਰਮ ਦਿਲ ਤੇ ਰਾਜ ਕਰਨ ਵਾਲੀ ਚੀਜ਼ ਹੈ ਦਿਲ ਤੇ ਰਾਜ ਪ੍ਰੇਮ ਤੇ ਬਿਨਾਂ ਨਹੀਂ ਹੋ ਸਕਦਾ ਦਿਲ ਤੇ ਰਾਜ ਪ੍ਰੇਮ ਤੇ ਬਿਨਾਂ ਨਹੀਂ ਹੋ ਸਕਦਾ ਪਰਮੇਸ਼ਰ ਦਾ ਦਿਲ ਤੇ ਰਾਜ ਆ ਪਰਮੇਸ਼ਰ ਨੂੰ ਪਾਉਣਾ ਜੇ ਪ੍ਰੇਮ ਕੀਓ ਤੇ ਨਹੀਂ ਪ੍ਰਭ ਪਾਇਓ ਜਿਹੜੇ ਧਰਮ ਦੇ ਵਿੱਚ ਪ੍ਰੇਮ ਨਹੀਂ ਹੈ ਉਹ ਧਰਮ ਹੀ ਨਹੀਂ ਰਿਹਾ ਜਿਹੜਾ ਧਰਮ ਦਹਿਸ਼ਤ ਨਾਲ ਕੋਈ ਗੱਲ ਕਰਦਾ ਫੈਲਣਾ ਚਾਹੁੰਦਾ ਦਹਿਸ਼ਤ ਪਾ ਕੇ ਉਹ ਨਹੀਂ ਫੈਲ ਸਕਦਾ ਦਹਿਸ਼ਤ ਨਾਲ ਧਰਮ ਨਹੀਂ ਫੈਲਿਆ ਕਰਦੇ ਦਹਿਸ਼ਤ ਨਾਲ ਤਾਂ ਨਫ਼ਰਤ ਫੈਲਦੀ ਹੈ ਦਹਿਸ਼ਤ ਨਾਲ ਨਫ਼ਰਤ ਫੈਲਦੀ ਹੈ ਧਰਮ ਨਫ਼ਰਤ ਦੇ ਖਿਲਾਫ ਹੈ ਨਫ਼ਰਤ ਨਹੀਂ ਫੈਲਾਉਂਦਾ ਤਾਂ ਨਫ਼ਰਤ ਨੂੰ ਖਤਮ ਕਰਨ ਵਾਲੀ ਚੀਜ਼ ਹੈ ਸਰ ਸੰਸਾਰ ਦਾ ਰਾਜ ਨਫ਼ਰਤ ਹੈ ਸੰਸਾਰ ਦਾ ਰਾਜ ਬਗੈਰ ਦਹਿਸ਼ਤ ਤੇ ਰੱਖੇ ਨਹੀਂ ਜਾ ਸਕਦਾ ਕੀਤਾ ਨਹੀਂ ਜਾ ਸਕਦਾ ਤੇ ਇਸ ਕਰਕੇ ਧਰਮ ਦਾ ਦੂਰ ਦੂਰ ਤੱਕ ਵੀ ਰਿਸ਼ਤਾ ਨਹੀਂ ਇਹਨਾਂ ਹੋ ਸਕਦਾ ਦੂਰ ਦੂਰ ਤੱਕ ਨਹੀਂ ਹੋ ਸਕਦਾ ਇਹ ਰਾਜ ਤਾਂ ਹੋ ਸਕਦਾ ਜੇ ਸਾਰੇ ਇਕਮਤ ਹੋ ਕੇ ਮਤਭੇਦ ਮੁੱਕ ਜਾਣ ਫੇਰ ਇੱਥੇ ਰਾਜ ਠੀਕ ਹੋ ਸਕਦਾ ਉਹ ਉਹ ਮੁਸ਼ਕਲ ਪੋਸੀਬਲ ਜਾਂ ਚਲੋ 10% ਰਾਜ ਲੋਕ ਰਹਿ ਜਾਣ 90% ਲੋਕ ਠੀਕ ਹੋਣ ਫੇਰ ਧਰਮ ਦਾ ਰਾਜ ਹੋ ਸਕਦਾ ਇੱਥੇ ਨਾ ਨਹੀਂ ਹੋ ਸਕਦਾ ਪੰਜ ਦੂਤ ਤੁਦਵਸ ਵਸ ਕੀਤੇ ਕਾਲ ਕੰਟਕ ਮਾਰਿਆ ਪੰਜ ਦੂਤ ਤੁਦਵਸ ਵਸ ਕੀਤੇ ਪੰਜੇ ਵਕਾਰ ਦੂਤ ਨੇ ਜਿਹੜੇ ਇੱਕ ਜਾਵਾ ਇੱਕ ਜਪ ਦੇ ਦੂਤ ਨੇ ਦੂਤ ਹੁੰਦੇ ਨੇ ਉਹਦੇ ਸਿਪਾ ਸਾਲਾਰ ਜਿਹੜੇ ਤਾਂ ਕ੍ਰੋਧ ਲੋਭ ਉਹ ਕਾਰ ਨੇ ਪੰਜ ਦੂਤ ਨੇ ਪਰਮ ਜਿਹੜਾ ਹੈਗਾ ਉਹ ਰਾਜਾ ਪਰਮ ਦੇ ਜਾਲ 'ਚ ਫਸੇ ਨੇ ਇਹ ਵਸ ਹੋ ਗਏ ਪੰਜੇ ਦੂਤ ਇਹ ਤਾਂ ਕਦੇ ਦੇ ਅੰਦਰ ਨੂੰ ਸਿਰਦੇ ਸੀ ਬਾਹਰ ਨਹੀਂ ਸੀ ਜਾਣ ਦਿੰਦੇ ਖਿੱਚਦੇ ਸੀ ਪਿੱਛੇ ਨੂੰ ਜਾਲ ਤੋਂ ਬਾਹਰ ਨਹੀਂ ਸੀ ਜਾਣ ਦਿੰਦੇ ਪੰਜ ਦੂਤ ਤੋਂ ਦਵਸ ਕੀਤੇ ਕਾਲ ਕੰਟਕ ਮਾਰਿਆ ਪੰਜੇ ਦੂਤ ਬਸ ਕੀਤੇ ਨੇ ਤੈ ਕਿਹਦੇ ਗਿਆਨ ਦੇ ਅਸਲ ਚ ਪਤਾ ਨਹੀਂ ਸੀ ਲੱਗਦਾ ਨੇਰੇ ਚ ਕੀ ਕਰਦੇ ਨੇ ਹੈ ਅਚਾਨਣ ਹੋ ਗਿਆ ਪਤਾ ਲੱਗ ਗਿਆ ਗੁਰਦਕਲਾਈ ਬੋਰੀ ਜਦ ਮਰਗ ਪੜਦਾ ਹੈ ਚੋਰੀ ਪਤਾ ਲੱਗ ਗਿਆ ਵਿਸ਼ਾਲਤ ਕੌਣ ਕਰਦਾ ਕਾਲ ਕੰਟਕ ਮਾਰਿਆ ਕਾਲ ਕੰਟਕ ਮਾਰਿਆ ਕਾਲ ਕੰਟਕ ਦੀ ਜਿਹੜੀ ਕਲਪਨਾ ਸੀ ਕਲਪਨਾ ਵੀ ਕਾਲ ਸੀ ਇਹ ਕੰਟਕ ਕਿਉਂ ਬਣੀ ਹੋਈ ਸੀ ਕਲਪਨਾ ਕਲਪਨਾ ਕਾਲ ਹੈ ਵੈਸੇ ਕਾਲ ਕਲਪਨਾ ਦਾ ਲਿਖਾ ਹੈ ਕੰਟਕ ਹੀ ਸੀ ਇਹ ਚਿੰਤਾ ਪੈਦਾ ਹੁੰਦੀ ਸੀ ਹਰ ਕਲਪਨਾ ਚਿੰਤਾ ਬਣਦੀ ਸੀ ਹਰ ਇੱਛਾ ਚਿੰਤਾ ਦੇ ਰੂਪ ਖੜੀ ਹੋ ਜਾਂਦੀ ਸੀ ਜਾ ਕੇ ਜੋ ਦੇਖ ਰਹੇ ਸੀ ਉਹਦੀ ਇੱਛਾ ਪੈਦਾ ਹੁੰਦੀ ਹੈ ਜੇ ਪੂਰੀ ਨਹੀਂ ਹੁੰਦੀ ਤਾਂ ਚਿੰਤਾ ਜਿਹਨਾਂ ਜੇ ਪੂਰੀ ਨਹੀਂ ਹੁੰਦੀ ਇੱਛਾ ਚਿੰਤਾ ਹਰ ਕਲਪਨਾ ਇੱਕ ਕੰਡਾ ਬਣ ਜਾਂਦੀ ਹੈ ਹਰ ਇੱਛਾ ਇੱਕ ਖੰਡਾ ਬਣ ਜਾਂਦੀ ਹੈ ਪੂਰੀ ਕਰਨੀ ਹੁੰਦੀ ਹੈ ਫਿਰ ਕਾਲ ਕੰਟਕ ਮਾਰਿਆ ਇੱਛਾ ਕੋਈ ਪੈਦਾ ਹੀ ਨਹੀਂ ਹੁੰਦੀ ਇੱਛਾ ਹੀ ਪੈਦਾ ਨਹੀਂ ਹੁੰਦੀ ਤੇ ਕਾਲ ਕੰਟਕ ਮਰ ਗਿਆ ਤੁਰ ਕਰਮ ਪਾਇਆ ਤੁਧ ਜਿਨ ਕੋ ਸਨਾਮ ਹਰ ਕੈ ਲਾਗੇ ਦੇਖੋ ਤੁਰ ਕਰਮ ਪਾਇਆ ਤੇ ਜਿਨ੍ਹਾਂ ਦੇ ਅੰਦਰ ਉਦਰੋਈ ਹੀ ਕਿਰਪਾ ਹੋਈ ਹੈ ਬਾਹਰੋਂ ਨਹੀਂ ਕਿਰਪਾ ਹੁੰਦੀ ਹੁੰਦੀ ਕਦੇ ਵੀ ਕਿਸੇ ਤੇ ਬਾਹਰੋਂ ਕੋਈ ਨਹੀਂ ਕਿਰਪਾ ਕਰ ਸਕਦਾ ਕਿਰਪਾ ਅੰਦਰੋਂ ਹੋਣੀ ਇਹ ਸਭ ਅੰਦਰ ਦੀ ਸਭ ਚੀਜ਼ ਅੰਦਰ ਦੀ ਹੁੰਦੀ ਬਾਹਰੋਂ ਕੁਝ ਨਹੀਂ ਬਾਹਰ ਤਾਂ ਸੁਣ ਸੁਣ ਰੂਏ ਹੋਰ ਕੁਝ ਵੀ ਨਹੀਂ ਬਾਹਰ ਬਾਹਰੋਂ ਸੁਣ ਸੁਣ ਰੂਏ ਕਰਨਾ ਨਹੀਂ ਉਹ ਸੁਣਦਾ ਕੀ ਨੇ ਬੰਦੇ ਬੰਨਣਾ ਰਾਮ ਨਾਲ ਉਹਦੀ ਮਰਜ਼ੀ ਹੈ ਬਰੇ ਮੂਰੇ ਖੜੇ ਬੇਈਮਾਨ ਮੂਰੇ ਜਿਹੜਾ ਚਪੜਾ ਸੀ ਜਿਹਨੂੰ ਕਾਗਜ਼ ਫੜਾਏ ਨੇ ਜਦੋਂ ਹੀ ਬੇਈਮਾਨ ਹੈ ਕਾਗਜ਼ ਦੂਆ ਕੱਢ ਕੇ ਦੂਆ ਲਾਤਾ ਵਿੱਚ ਯਾਰ ਗਾਂ ਫਾਈਲ ਦਿੱਤੀ ਹੋਣੀ ਉਹਨੇ ਰਿਜੈਕਟ ਕਰਤੀ ਬਾਹਰ ਨਾ ਖੇੜੇ ਬੇਈਮਾਨ ਕੋੜਾ ਅੰਦਰੋਂ ਕਿਰਪਾ ਹੋਵੇ ਤੁਰ ਕਰਮ ਪਾਇਆ ਤੁਧ ਜਿਨ ਕੋ ਸਨਾਮ ਹਰ ਕੇ ਲਾਗੇ ਜਿਨ੍ਹਾਂ ਦੇ ਅੰਦਰੋਂ ਕਿਰਪਾ ਹੁੰਦੀ ਹੈ ਨਾ ਅੰਦਰੋਂ ਹੀ ਸੋਝੀ ਆਉਂਦੀ ਹੈ ਤੁਰ ਕਰਮ ਪਾਇਆ ਤੁਧ ਜਿਨ ਕੋ ਸੇ ਨਾਮ ਹਰ ਕੇ ਲੱਗੇ ਬਸ ਉਹ ਇਹ ਹਰ ਕੇ ਨਾਮ ਲੱਗਦੇ ਨੇ ਜਿਨ੍ਹਾਂ ਦੇ ਅੰਦਰੋਂ ਪਰਵਰਤਨ ਆ ਜਾਂਦਾ ਨਾ ਜਿਨ੍ਹਾਂ ਦਾ ਮਨ ਅਚਿਤ ਦੋਏ ਆਪ ਬਣਦੇ ਨੇ ਜਿਹਦੇ ਅੰਦਰ ਇੱਛਾ ਪੈਦਾ ਹੁੰਦੀ ਹੈ ਉਹੀ ਇਹ ਤਾਂ ਲੱਗਦਾ ਜੇ ਇੱਛਾ ਨਹੀਂ ਪੈਦਾ ਹੁੰਦੀ ਕੋਈ ਲਾ ਨਹੀਂ ਸਕਦਾ ਇਹ ਕਹਿਣਾ ਦੇਖੋ ਕਿਉਂ ਕਹਿ ਰਹੇ ਨੇ ਗੱਲ ਕੋਈ ਇਹ ਮਤ ਮੰਨ ਲਿਓ ਵੀ ਗੁਰੂ ਅੰਗਦ ਨੇ ਮੇਰੇ ਤੇ ਕੋਈ ਕਿਰਪਾ ਕਰਤੀ ਕੋਈ ਇਹ ਮਤ ਮੰਨ ਲਿਓ ਕਿ ਗੁਰੂ ਨਾਨਕ ਨੇ ਅੰਗਦ ਤੇ ਕਿਰਪਾ ਕਰਤੀ ਕੋਈ ਇਹ ਮਤ ਮੰਨ ਲਿਓ ਕਿ ਕਿਸੇ ਬੰਦੇ ਨੇ ਗੁਰੂ ਨਾਨਕ ਤੇ ਕਿਰਪਾ ਕਰਤੀ ਬਿਲਕੁਲ ਨਹੀਂ ਹੁੰਦਾ ਤੁਰ ਕਰਮ ਪਾਇਆ ਤੁਧ ਜਿਨ ਕੋ ਸਨਾਮ ਹਰ ਕੇ ਲਾਗੇ ਆ ਦੇਖੋ ਅੰਗਦ ਨੂੰ ਨਹੀਂ ਕਹਿ ਰਿਹਾ ਮੇਰੇ ਤੇ ਕਿਰਪਾ ਕੀਤੀ ਇਹ ਗੱਲਾਂ ਸੀ ਪਛਾਣ ਵਾਲੀਆਂ ਇਹ ਗੱਲਾਂ ਦੇ ਖੋਜ ਦਾ ਵਿਸ਼ਾ ਸੀ ਅਸੀਂ ਕੀ ਬਣਾ ਲਿਆ ਅਸੀਂ ਇਸ ਦੁਆ ਤੇ ਸਿੱਖੇ ਸਿਖਾਈਆਂ ਗੱਲਾਂ ਲੈ ਲਈ ਉਹ ਜੀ ਸਾਧਾਂ ਦੀ ਕਿਰਪਾ ਹੋ ਗਈ ਸਾਧ ਵੀ ਕਹਿੰਦੇ ਉਹ ਜੀ ਮਹਾਪੁਰਸ਼ਾਂ ਦੀ ਕਿਰਪਾ ਹੋ ਗਈ ਆ ਕੀ ਕਹਿ ਰਹੇ ਨੇ ਆ ਕਿਰਪਾ ਉਹਨਾਂ ਤੇ ਹੈ ਨਹੀਂ ਡੁੱਬੇ ਹੋਏ ਮਾਇਆ ਚ ਨੇ ਜਿਹੜੇ ਕਿਰਪਾ ਕਰਦੇ ਨੇ ਜਿਨ੍ਹਾਂ ਦੀ ਕਿਰਪਾ ਕਹਿੰਦੇ ਉਹ ਵੀ ਮਾਇਆ ਡੁੱਬੇ ਹੋਏ ਤੇ ਵੀ ਡੁੱਬੇ ਹੋਏ ਉਹ ਆ ਗਏ ਰਹੇ ਨੇ ਇੱਥੇ ਕੀ ਲਿਖਿਆ ਹੋਇਆ ਆ ਗੱਲ ਦਾ ਕਿਉਂ ਜ਼ਰੂਰ ਸਮਝਾਈ ਉਹ ਤਾਂ ਬਹੁਤ ਮਹਾਪੁਰਖ ਸੀ ਆ ਗੱਲ ਕਿਉਂ ਨਹੀਂ ਦੱਸੀ ਉਹਨਾਂ ਨੇ ਵੀ ਲਿਖਿਆ ਹੈ ਕੀ ਹੈ ਲਿਖਿਆ ਹੋਇਆ ਕੀ ਹੈ ਤੁਸੀਂ ਪ੍ਰਚਾਰ ਦੁਨੀਆ ਨੂੰ ਕੀ ਕਰਕੇ ਦੱਸਦੇ ਹੋ ਫਿਰ ਤੁਸੀਂ ਕਹਿੰਦੇ ਮਹਾਪੁਰਖ ਸੀ ਸਾਬਤ ਕੀ ਹੋਊਗਾ ਹੁਣ ਉਹ ਹੀ ਸਾਬਤ ਹੋਊ ਜਿਹੜਾ ਬਨਾਰਸ ਦੇ ਠੱਗ ਸਾਰੇ ਮਹਾਪੁਰਸ਼ ਬਨਾਰਸ ਦੇ ਠੱਗ ਸਾਬਤ ਹੋ ਜਾਣਗੇ ਨਾ ਬਣਦੇ ਬੜੇ ਨਾ ਮਹਾਪੁਰਸ਼ ਕਹੋਂਦੇ ਕਹਿੰਦੇ ਨਾ ਪ੍ਰਚਾਰ ਕਰਦੇ ਹੁਣ ਸਾਬਤ ਕਰੋ ਮਹਾਪੁਰਸ਼ ਨੇ ਕਿ ਬਨਾਰਸ ਇਕੱਠਾ ਕਰ ਤੁਹਾਡੀ ਤੁਸੀਂ ਆਪਣੀ ਗੱਲ ਕਰੋ ਤੁਹਾਡੇ ਕੋਲ ਕੀ ਜਿਹੜਾ ਕੋਈ ਕਿਸੇ ਨੂੰ ਖਿਤਾਬ ਦਿੰਦਾ ਹੈ ਖੋਟੇ ਕਰੇ ਦੀ ਪਛਾਣ ਰੱਖਦਾ ਆਪ ਕੌਣ ਹੁੰਦਾ ਆਪ ਗੁਰਮੁਖ ਹੁੰਦਾ ਸਾਬਤ ਕਰੋ ਤੁਸੀਂ ਗੁਰਮੁਖ ਹੋ ਜੇ ਗੁਰੂ ਗ੍ਰੰਥ ਤੁਸੀਂ ਉਹਨੂੰ ਕਿਵੇਂ ਕਿਹਾ ਮਹਾਂਪੁਰਖ ਕੀ ਗਰਾਊਂਡ ਸੀ ਤੁਹਾਡੇ ਕੋਲ ਕਹਿਣ ਦੀ ਤੁਹਾਡਾ ਬਣਿਆ ਜੀ ਸੀ ਨਾ ਮਹਾਂਪੁਰਖ ਤੁਹਾਡਾ ਹੀ ਬਣਾਇਆ ਜੀ ਸੀ ਨਾ ਤੁਸੀਂ ਸ਼ੱਕ ਫਿਰ ਛਾਤਾ ਨੂੰ ਤੁਸੀਂ ਫਿਰ ਤੋਂ ਦੁਨੀਆ ਦਾ ਧੋਖਾ ਦਿੱਤਾ ਨਾ ਪਬਲਿਕ ਨੂੰ ਆ ਕੌਣ ਖੋਜਦਾ ਜੇ ਤੁਸੀਂ ਨਹੀਂ ਖੋਜਿਆ ਯਾਰ ਤੁਸੀਂ ਖੋਜ ਕੇ ਨਹੀਂ ਦੱਸਿਆ ਇਹ ਜੇ ਤੁਹਾਨੂੰ ਵੀ ਨਹੀਂ ਸਮਝ ਆਈ ਤੁਸੀਂ ਮਹਾਂਪੁਰਖ ਹੀ ਕੌਣ ਲੱਗੇ ਸਭ ਜਵਾਬ ਮੰਗੇ ਜਾਣਗੇ ਕੱਲੇ ਕੱਲੇ ਤੇ ਤੇ ਸ਼ਰੂਮਣੀ ਕਮੇਟੀ ਵਾਲੇ ਬਚੇ ਕੋਈ ਨਾ ਕੋਈ ਪ੍ਰਚਾਰਕ ਬਚੇ ਨਾ ਕੋਈ ਰਾਗੀ ਬਚੇ ਨਾ ਕੋਈ ਸੰਤ ਬਚੇ ਸਾਰਿਆਂ ਦੇ ਅਗਲਾ ਨੂੰ ਪੁੱਛਣ ਚਲੋ ਫਿਰ ਆਇਆ ਅਮਰੀਕਾ ਦੇ ਫੋਨ ਉਹ ਮੁੰਡੇ ਅਮਰਤ ਛਕ ਰਹੇ ਨੇ ਜਿਨ੍ਹਾਂ ਦੇ ਕੇਸ ਕਤਲ ਕੀਤੇ ਸੀ ਦੱਸਿਆ ਸੀ ਨੂੰ ਜਿਨ੍ਹਾਂ ਨੂੰ ਕਹਿੰਦੇ ਨੇ ਸਿੱਖ ਨਹੀਂ ਹਨ ਉਹ ਸਿੱਖ ਬਣ ਗਏ ਇਹਨਾਂ ਨੂੰ ਵਧੀਆ ਬਣ ਗਏ ਜਿਹੜੇ ਇਹਨਾਂ ਨੇ ਕੱਢੇ ਹੋਏ ਨੇ ਵੀ ਜ਼ਿਕਰ ਹਾਂਜੀ ਤੁਰ ਕਰਮ ਪਾਇਆ ਤੁਦ ਜਿਰ ਕੋ ਸਨਾਮ ਹਰ ਕੇ ਲਾਗੇ ਕਹਿ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਜੀ ਕਹਿ ਨਾਨਕ ਤੈ ਸੁਖ ਹੋਆ ਮਾਨਾ ਕਹਿੰਦਾ ਉੱਥੇ ਹੀ ਸੁਖ ਹੁੰਦਾ ਹੈ ਤਦੇ ਸੁਖ ਹੁੰਦਾ ਹੈ ਤਿਤ ਕਰ ਅਨੰਦ ਵਾਜੇ ਜਦੋਂ ਸ਼ਬਦ ਅੰਦਰੋਂ ਪ੍ਰਗਟ ਹੁੰਦਾ ਹੈ ਅੰਦਰੋਂ ਸੋਝੀ ਆਉਂਦੀ ਹੈ ਤਾਂ ਸੁਖ ਹੁੰਦਾ ਹੈ ਬਾਹਰ ਵਾਲੀ ਗੁਰਬਾਣੀ ਨਾਲ ਤਾਂ ਪਤਾ ਲੱਗਦਾ ਵੀ ਕਰਨਾ ਕੀ ਹੈ ਭੁੱਖ ਜਾਗਦੀ ਹੈ ਜੇ ਮਾਇਆ ਦੀ ਭੁੱਖ ਤਿਆਗ ਦੇਵੇ ਤਾਂ ਨਾਮ ਦੀ ਭੁੱਖ ਜਾਂਦੀ ਵਰਨਾ ਨਾਮ ਦੀ ਭੁੱਖ ਦੀ ਜਾਂਦੀ ਜੇ ਨਾਮ ਦੀ ਭੁੱਖ ਨਹੀਂ ਜਾਗੀ ਜਾਂ ਜਾਗਣ ਵੱਲ ਨੂੰ ਨਹੀਂ ਜਾ ਰਿਹਾ ਤਾਂ ਉਹ ਸਿੱਖ ਨਹੀਂ